ਰੀਦਾ ਇੱਟ ਸਰਾਣੇ ਭੂਏ ਸਬਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਇਸ ਇੱਟ ਸਰਾਣੇ ਭੂਏ ਸਬਣ ਭੂਏ ਸਬਣ ਕੀੜਾ ਲੜਿਓ ਮਾਸ ਜਿਵੇਂ ਤੇ ਸੁੱਤਾ ਹੋਇਆ ਸਰਾਣੇ ਇੱਟ ਰੱਖੀ ਹੋਈ ਹੈ ਆਪ ਇੱਟ ਰੱਖੀ ਹੋਣੀ ਹੈ ਕੋਈ ਕੀੜੀ ਲੜ ਗਈ ਹੋਊਗੀ ਲੜੇ ਜਾਂਦਾ ਕੀੜੇ ਕੀੜਾ ਲੜਿਓ ਮਾਸ ਹੁਣ ਗੱਲ ਕਰਦਾ ਬੰਦੀ ਹੈ ਫਿਰ ਆਪਣੇ ਬਾਹਲੇ ਤਜਰਬੇ ਦੀ ਅੰਦਰ ਗੱਲ ਲੈ ਗਿਆ ਜਿਵੇਂ ਮੇਰੇ ਸਰਾਣੇ ਇੱਟਾ ਐਵੇਂ ਮਾਇਆ ਦੀ ਇੱਟੇ ਨੇ ਵੀ ਆਸਰਾ ਰੱਖਿਆ ਹੋਇਆ ਮਾਇਆ ਦਾ ਆਸਰਾ ਰੱਖਿਆ ਹੋਇਆ ਮਾਇਆ ਦੇ ਆਸਰੇ ਸੀ ਚੱਲਦਾ ਖਾਣਾ ਪੀਣਾ ਸਭ ਮਾਇਆ ਧੂਏ ਸਭਨ ਆਪ ਹੋਏ ਸੁੱਤਾ ਹੋਇਆ ਸਰੀਰ ਕੋ ਮਿੱਟੀ ਹੋਈ ਹੈ ਇਹਦੇ ਵਿੱਚ ਸੁੱਤਾ ਹੋਇਆ ਸੁੱਤਾ ਹੋਇਆ ਜਾਗਦਾ ਨਹੀਂ ਹੈ ਉਹਨੇ ਸਮਨ ਸਭਨ ਸੁੱਤਾ ਹੋਇਆ ਹਾਂ ਗੱਲ ਸਭਨ ਦੀ ਹੈ ਇੱਕ ਲਫ਼ਜ਼ ਹੋਊਗਾ ਹਰੇਕ ਪੁਕਤੀ ਵਿੱਚ ਜਿਹਨੇ ਸਾਰਾ ਕੁਝ ਪਲਟਣਾ ਉਹ ਲਫ਼ਜ਼ ਤੁਸੀਂ ਦੇਖਣਾ ਕਿਹੜਾ ਇੱਕ ਲਫ਼ਜ਼ ਜ਼ਰੂਰ ਹੋਊਗਾ ਜਿਹਨੇ ਸਾਰੀ ਪਾਰਟੀ ਮਾਰ ਲੈਣੀ ਜੇ ਤਾਂ ਉਹ ਸ਼ਬਦ ਆ ਗਿਆ ਪਕੜ 'ਚ ਫਿਰ ਤਾਂ ਤੁਸੀਂ ਨਿਕਲ ਗਏ ਜੇ ਉਹ ਪਕੜ 'ਚ ਨਹੀਂ ਆਈ ਹਾਲਤ ਵਿੱਚ ਬੁੱਝੇ ਨਹੀਂ ਹੋਣੀ ਉਹ ਸਭਣਾ ਸੁੱਤਾ ਪਿਆ ਕੀੜਾ ਲੜਿਓ ਮਾਰ ਕੀੜਾ ਤਾਂ ਵਾਸਤੇ ਲੜਨਾ ਹੀ ਹੋਰ ਕਿਤੇ ਕਰੂਗਾ ਸੁੱਤੇ ਪਏ ਉਹਦੇ ਕੀੜੇ ਲੜਨੇ ਨੇ ਥੱਲੇ ਇਹ ਕੀੜਾ ਮਾਸ ਨੂੰ ਲੜੂਗਾ ਹੋਰ ਕਿੱਥੇ ਲੜੂਗਾ ਕੀੜੇ ਦੀ ਖੁਰਾਕ ਹੈ ਮਾਸ ਇਹ ਮਨ ਕੀੜਾ ਮਾਸ ਨੂੰ ਚਮੜਿਆ ਹੋਇਆ ਸਰੀਰ ਨੂੰ ਹੋਇਆ ਇਹ ਮਾਸ ਨਹੀਂ ਛੱਡਦਾ ਹੁਣ ਕਿਵੇਂ ਕਰੇ ਵਿਚਾਰਾ ਹੋਰ ਪੋਹੇ ਤਾਂ ਪੰਛੀ ਹੋਵੇ ਤਾਂ ਉੱਡ ਜਵੇ ਉੱਥੇ ਪੰਛੀ ਹੈ ਜਿਹੜੇ ਉੜੇ ਨੇ ਇਹ ਕੀੜਾ ਇਹ ਕੀੜਾ ਸੁੱਤਾ ਪਿਆ ਉਹਦੇ ਨਾਲ ਥੱਲੇ ਵਾਲੇ ਨੂੰ ਮਿਲਾ ਕੇ ਪੜੋ ਉਹ ਤਾਂ ਪੰਛੀ ਸੀ ਉੱਡ ਗਿਆ ਪਾਣੀ ਪੀਤਾ ਉੱਡ ਗਿਆ ਜਿਹਨੂੰ ਪਾਣੀ ਨਹੀਂ ਮਿਲਿਆ ਉਹ ਵੀ ਮਰ ਗਿਆ ਜਿਹਨੂੰ ਨਹੀਂ ਮਿਲਿਆ ਪਾਣੀ ਪੰਛੀ ਕੱਲ ਕੱਲ ਕਬਲ ਕੱਲਾ ਰਹਿ ਗਿਆ ਪਾਣੀ ਹੈ ਨਹੀਂ ਸੀ ਉਹ ਵੀ ਰਹਿ ਗਿਆ ਇੱਥੇ ਕੀੜਾ ਕੀੜਾ ਤਾਂ ਇੱਥੇ ਹੀ ਰਹਿਣਾ ਤੇ ਕੀੜਾ ਬਜਾਰ ਕਿੱਥੇ ਜਾਂਦਾ ਉਹ ਤਾਂ ਜ਼ਮੀਨ ਤੇ ਹੀ ਤੁਰਦਾ ਆਇਆ ਤੇ ਹੀ ਤੁਰੂਗਾ ਕੋਲ ਵਾਲਾ ਨਹੀਂ ਬਣੇ ਹਾਂ ਹਾਂਜੀ ਖਰੀਦਾ ਇੱਟ ਸਰਾਣੇ ਪੂਏ ਸਵਣ ਕੀੜਾ ਲੜਿਓ ਮਾਸ ਆ ਕੀੜਾ ਜਿਹੜਾ ਮਾਨ ਆ ਮਾਸ ਨਾਲ ਚਿੰਬੜਿਆ ਹੋਇਆ ਨਵਾਂ ਸਰੀਰ ਹੋਰ ਚਾਹੀਦਾ ਇਹਨੂੰ ਛੱਡਦਾ ਨਹੀਂ ਹਾਂ ਕੇਤੜਿਆਂ ਜੁਗ ਵਾਪਰੇ ਇੱਕ ਦਪਿਆ ਪਾਸ ਕਿੰਨਾ ਜੁਗ ਹੋ ਗਏ ਮਾਸ ਨੂੰ ਨਹੀਂ ਛੱਡਦਾ ਉਹ ਕਹਿੰਦਾ ਮਾਸ ਖਾਣਾ ਪਾਪ ਹੈ ਦਾ ਸਵਾਏ ਮਾਸ ਖਾਣਾ ਕੇਤੜਿਆਂ ਜੁਗ ਇਹ ਮਾਸ ਨੂੰ ਛੱਡਦਾ ਨਹੀਂ ਉਹ ਕਹਿੰਦਾ ਮਾਸ ਖਾਣਾ ਨਹੀਂ ਚਾਹੀਦਾ ਫਿਰ ਛੱਡ ਦਿਓ ਉਹਨਾਂ ਨੂੰ ਕਹਾਂ ਤਾਂ ਕਹਾਂ ਮਾਂ ਛੱਡ ਦਿਓ ਇਹ ਜੀ ਮਾਸੇ ਕੀ ਮੂੰਹ ਮਾਸੇ ਕਾ ਮੂੰਹ ਮਾਸੇ ਕਾ ਛੱਡ ਦਿਓ ਇਹਨੂੰ ਫਿਰ ਮਾਸ ਨੂੰ ਮਾਸੇ ਅੰਦਰ ਸਾਸ ਸਰੀਰ ਛੱਡ ਜਾਓ ਜੇ ਮਾਸ ਤੇ ਨਹੀਂ ਨਫਰਤ ਪਤਾ ਨਹੀਂ ਕਿੱਥੋਂ ਗਿਆਨ ਲਿਆ ਇਹ ਸਮਝੇ ਨਹੀਂ ਕੋਈ ਦੁਨੀਆ ਦਾ ਗ੍ਰੰਥ ਨਹੀਂ ਜਿੱਥੋਂ ਬੋਲਦੇ ਨੇ ਕੋਈ ਧਰਮ ਗ੍ਰੰਥ ਨਹੀਂ ਜਿੱਥੋਂ ਬੋਲਦੇ ਨੇ ਕਿਤੇ ਹੈ ਜੀ ਫਿਰ ਸਰੀਰ ਛੱਡ ਜਾਓ ਤਾਂ ਮਾਸ ਦਾ ਹੀ ਹੈ ਇੱਕੋ ਪਾਸੇ ਸੁੱਤਾ ਹੋਇਆ ਹੈ ਕਿੰਨੇ ਜੁਗ ਬੀਤ ਗਏ ਮਾਸ ਨੂੰ ਨਹੀਂ ਛੱਡਦਾ ਕਿਤੇ ਨੂੰ ਨਹੀਂ ਛੱਡਦਾ ਦੇਖੋ ਚਾਰ ਖਾਣੀਆਂ ਨੇ ਚਾਰਾਂ ਖਾਣੀਆਂ ਦਾ ਹੀ ਮਾਸ ਹੈ ਇਹਦਾ ਮਤਲਬ ਅੰਡਜ ਜੇ ਸੇਤ ਤਜ ਉਤਪਜ ਜੇ ਕੀੜਾ ਮਾਸ ਨੂੰ ਲੜਿਆ ਹੈ ਦਰਖਤ ਵੀ ਮਾਸ ਹੈ ਨੇ ਸਾਗ ਸਬਜੀ ਮਾਸ ਹੈ ਕੌਣ ਮਾਸ ਕੌਣ ਸਾਗਰ ਮਾਸ ਕੋ ਬਣਿਆ ਮਾਸ ਇਹ ਲਫ਼ਜ਼ ਵਰਤਦਾ ਸਭ ਕਾਸਤੇ ਕਬੀਰ ਨੇ ਤਾਂ ਮਾਸ ਇਹ ਵਰਤਿਆ ਲਫ਼ਜ਼ ਫਰੀਦ ਨੇ ਤੇ ਅਸੀਂ ਜਿਹੜਾ ਕੋਈ ਕੀੜਾ ਕਦੇ ਮਾਸ ਨੂੰ ਲੜਦਾ ਮਾਸ ਹੀ ਖਾਂਦਾ ਮਨ ਮਾਸ ਖਾਂਦਾ ਤਾਂ ਹੈ ਨਹੀਂ ਖਾਂਦਾ ਬਨਸਪਤੀ ਵੀ ਖਾਂਦਾ ਕੁਝ ਵੀ ਖਾ ਲੋ ਮਾਸ ਜਦ ਵੱਧਦਾ ਜੇ ਸਰੀਰ ਦੇ ਵਿੱਚ ਮਾਸ ਵਧਿਆ ਤਾਂ ਖਾਦਾ ਮਾਸ ਹੈ ਕਿਉਂਕਿ ਫਾਰਮੂਲਾ ਇਹ ਹੈ ਮਾਸੋ ਹੀ ਮਾਸ ਉਪਜੈ ਮਾਸ ਤੋਂ ਹੀ ਮਾਸ ਪੈਦਾ ਹੋਊਗਾ ਜੇ ਮਾਸ ਪੈਦਾ ਹੋਇਆ ਸਰੀਰ ਤੁਹਾਡੇ 'ਚ ਸਰੀਰ ਵਧਿਆ ਭਾਰੀ ਹੋਇਆ ਸਰੀਰ ਜੋ ਚੀਜ਼ ਖਾ ਕੇ ਵਜ਼ਨ ਵਧਿਆ ਉਹ ਮਾਸ ਸੀ ਮਾਸ ਤੋਂ ਬਿਨਾ ਮਾਸ ਨਹੀਂ ਪੈਦਾ ਹੋ ਸਕਦਾ ਮਾਸੋ ਹੀ ਮਾਸ ਉਪਜੇ ਨਿਯਮ ਹੈ ਗੁਰਬਾਣੀ ਦਾ ਬੱਚਾ ਕਿੰਨਾ ਹੁੰਦਾ ਹੈ 2 ਪਾਉਂਡ ਦਾ ਬੱਚਾ ਹੁੰਦਾ ਸਰ ਜਾਂ ਪੈਦਾ ਹੁੰਦਾ ਜੋ ਵੀ ਕੁਝ ਖਾਂਦਾ ਹੈ ਉਹ ਮਾਸ ਸੀ ਤਾਂ ਕੰਟਰੋਲ ਦਾ ਹੋਇਆ ਕੰਟਰੋਲ ਦਾ ਕਿਵੇਂ ਹੋ ਗਿਆ ਜਿਹੜੇ ਲੋਕ ਮਾਸ ਨਹੀਂ ਖਾਂਦੇ ਨਹੀਂ ਖਾਉਂਦੇ ਬੱਚਿਆਂ ਨੂੰ ਮਾਸ ਉਹਨਾਂ ਦਾ ਕੰਟਰੋਲ ਦਾ ਬੱਚਾ ਕਿਵੇਂ ਹੋ ਗਿਆ ਕੁਆਟਰ ਮਾਸ ਕਿੱਥੋਂ ਆ ਗਿਆ ਖਤਮ ਗਿਆ ਉਹ ਨਹੀਂ ਮੰਨਦਾ ਉਹਨੂੰ ਨਹੀਂ ਪਤਾ ਵੀ ਮਾਸ ਕੀ ਹੁੰਦਾ ਉਹਦੀ ਅਗਿਆਨਤਾ ਹੈਗੀ ਹੈ ਕਿਉਂਕਿ ਨਹੀਂ ਹੈ ਮਾਸੋਂ ਹੀ ਮਾਸ ਉਪਜਾ ਤੁਸੀਂ ਬੀਜ ਦੋਗੇ ਸਰੋਂ ਪੈਦਾ ਹੋ ਜਾ ਮੱਕੀ ਇਹ ਕਿਵੇਂ ਹੋ ਜੂਤ ਸਰੋਂ ਹੀ ਪੈਦਾ ਹੋਊਗੀ ਦੂਜੀ ਜੀ ਤਾਂ ਪੈਦਾ ਨਹੀਂ ਹੋ ਸਕਦੀ ਮਾਸੋਂ ਹੀ ਮਾਸ ਉਪਜਾ ਪਾਸੇ ਅੰਦਰ ਸਾਸ ਸਾਵੇਂ ਮਾਸ ਚ ਚੱਲੂਗਾ ਜੇ ਵਾਸਨਾ ਜਿਹਨੂੰ ਇੰਨੀ ਨਫ਼ਰਤ ਦਾ ਸੰਸਾਰ ਛੱਡ ਜਾਓ ਭਗਤਾਂ ਨੂੰ ਆਸ ਤੋਂ ਹੈ ਭਗਤ ਛੱਡਦੇ ਨੇ ਸੰਸਾਰ ਜਿਹੜੇ ਸੰਸਾਰ ਦਾ ਉਪਦੇਸ਼ ਦਿੰਦੇ ਨੇ ਉਹ ਮਾਸ ਦੇ ਖਿਲਾਫ ਬੋਲੇ ਨਹੀਂ ਸਕਦੇ ਜਿਹੜੇ ਸੰਸਾਰ ਦੇ ਵਿੱਚ ਰਹਿਣ ਦਾ ਉਪਦੇਸ਼ ਕਰਦੇ ਨੇ ਉਹ ਤਾਂ ਮਾਸ ਦੇ ਖਿਲਾਫ ਬੋਲੇ ਨਹੀਂ ਸਕਦੇ ਜਿਹੜੇ ਪੁੱਤ ਦਿੰਦੇ ਨੇ ਉਹ ਮਾਸੇ ਆ ਉਹ ਕੀ ਦਿੰਦੇ ਨੇ ਪੁੱਤਾਂ ਦੀ ਅਰਦਾਸ ਉਹ ਵੀ ਮਾਸੇ ਆ ਬੁੱਧੀ ਦਾ ਤਾਂ ਮਾਸ ਹੈ ਉਹ ਆਤਮਾ ਦੀਦੀ ਉੱਥੇ ਉਹਨਾਂ ਉਹ ਕੀ ਕਰਦਾ ਨੇ ਮਾਸ ਦਿੰਦੇ ਜੇ ਕਿਸੇ ਨੂੰ ਰੋਗ ਦਾ ਦਿੰਦਾ ਨੇ ਮਾਸ ਨੂੰ ਦਿੰਦੇ ਰੋਗ ਤਾਂ ਉਹਨੂੰ ਆਦੀ ਦੇ ਨੇ ਆਤਮਾ ਨੂੰ ਆਦੀ ਦਿੰਦਾ ਨੇ ਉਹ ਜੇ ਕਿਸੇ ਨੂੰ ਰੋਗ ਹੈ ਸਰੀਰ ਨੂੰ ਉਹਦੀ ਰੋਗਤਾ ਦੀ ਅਰਦਾਸ ਕਰਦੇ ਨੇ ਮਾਸ ਦਾ ਮਾਸ ਦਾ ਹੀ ਰੋਗ ਦੂਰ ਕਰਦੇ ਨੇ ਸਾਰਾ ਕੁਝ ਮਾਸ ਕਰਕੇ ਹੈ ਇਹਨਾਂ ਦੇ ਪ੍ਰਚਾਰ ਦਾ ਔਰ ਮਾਸ ਤੋਂ ਖਿਲਾਫ ਨੇ ਸਾਰੀ ਜੁਸਤਜੂ ਮਾਸ ਉੱਤੇ ਖੜੀ ਹੈ ਸਰੀਰ ਮਾਸ ਤੋਂ ਖਿਲਾਫ ਨੇ ਬਾਹਰਲੇ ਸਰੀਰ ਤੇ ਖੜੀ ਹੈ ਮਾਇਆ ਤੇ ਖੜੀ ਹੈ ਔਰ ਮਾਸ ਦੇ ਖਿਲਾਫ ਨੇ ਇਹ ਤਾਂ ਬਿਲਕੁਲ ਹੀ ਬਦਦਮਾਗ ਨੇ ਸਮਝਦਾਰ ਆਦਮੀਆਂ ਨੇ ਇਹਨਾਂ ਨੂੰ ਬਦਦਮਾਗ ਮੰਨ ਲੈਣਾ ਇਹ ਤਾਂ ਬਦਦਮਾਗ ਨੇ ਡਾਕਟਰ ਮਾਸ ਦਾ ਇਲਾਜ ਕਰਦਾ ਸਰੀਰ ਦਾ ਇਲਾਜ ਕਰਦਾ ਕਰਦਾ ਨਾ ਬਾਹਰਲੇ ਸਰੀਰ ਦਾ ਇਲਾਜ ਕਰਦਾ ਚਾਹੇ ਆਪਰੇਸ਼ਨ ਕਰਦਾ ਮਾਸ ਨੂੰ ਬਚਾਉਂਦਾ ਹੈ ਡਾਕਟਰ ਉਹ ਡਾਕਟਰ ਤਾਂ ਸਾਰੇ ਨਾਲ ਬੇਵਕੂਫ ਸਮਝਣਗੇ ਇਹ ਮਾਸ ਦੇ ਵਪਾਰੀ ਮਾਸ ਤੋਂ ਖਿਲਾਫ ਨੇ ਮਾਸ ਦਾ ਤਾਂ ਵਪਾਰ ਕਰਦੇ ਨੇ ਸਾਰਾ ਸਾਰੇ ਵਪਾਰ ਹੈ ਮਾਸ ਤੇ ਖੜਾ ਹੈ ਦਾ ਮਾਸ ਦਾ ਵਪਾਰੀ ਹੋਵੇ ਮਾਸ ਖਾਣ ਦੇ ਖਿਲਾਫ ਹੋਵੇ ਉਹਦਾ ਵਪਾਰ ਚੱਲੂ ਕਿਵੇਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਗਿਆ ਠੱਪ ਹੋ ਜੂ ਵਪਾਰ ਇਹਨਾਂ ਦਾ ਇੰਨਾ ਗਿਆਨ ਹੈ ਇਹਨਾਂ ਨੂੰ ਤੁਸੀਂ ਮਾਸ ਦੇ ਲੋਕਾਂ ਨੂੰ ਹਟਾਉਨੇ ਹੋ ਥੋੜਾ ਦਾ ਕਿੱਤਾ ਹੀ ਬੰਦ ਹੋ ਜੂ ਮਾਸ ਦਾ ਵਪਾਰ ਬੰਦ ਹੋ ਜੂਗਾ ਸਪਲਾਈ ਕਰਦਾ ਹੋਵੇ ਮਾਸ ਮਾਸ ਦੇ ਖਿਲਾਫ ਕਰੇ ਪ੍ਰਚਾਰ ਉਹ ਤੋਂ ਵੱਧ ਕੌਣ ਹੋਊਗਾ ਆਪਣੇ ਧੰਦਾ ਜੌਬਡ ਕਰਦਾ ਉਹਦਾ ਆਪਣੇ ਧੰਦਾ ਜੌਬਡ ਕਰ ਰਹੇ ਹੋ ਤੁਸੀਂ ਤਾਂ ਪ੍ਰਚਾਰ ਕਰਕੇ ਹਾਂਜੀ ਰੀਦਾ ਇੱਟ ਸੁਰਾਣੇ ਭੂਏ ਸਭ ਕੀੜਾ ਲੜਿਓ ਮਾਸ ਕੇਤਰਿਆਂ ਜੁਗ ਵਾਪਰੇ ਇੱਕ ਦਪਿਆ ਪਾਸ ਕਹਿੰਦੇ ਕਿੰਨੇ ਜੁਗ ਬੀਤ ਗਏ ਮਾਸ ਨੂੰ ਨਹੀਂ ਛੱਡਦਾ ਇਹ ਤਾਂ ਗੁਰਬਾਣੀ ਦੀ ਪੰਕਤੀ ਆ ਕਿ ਕੋਈ ਪਾਸੇ ਮਾਸ ਵਾਲੇ ਮਾਸ ਦਾ ਤਿਆਗ ਨਹੀਂ ਕਰਦਾ ਗੁਰਬਾਣੀ ਮਾਸ ਦਾ ਤਿਆਗ ਕਰਾ ਰਹੀ ਹੈ ਉਹ ਮਾਸ ਦਾ ਤਿਆਗ ਜੇ ਕਰਾ ਰਹੀ ਹੈ ਗੁਰਬਾਣੀ ਕਰਾ ਰਹੀ ਹੈ ਤਿਆਗ ਸਰੀਰ ਛੱਡ ਜੋ ਸੰਸਾਰ ਛੱਡ ਜੋ ਜੇ ਮਾਸ ਦਾ ਤਿਆਗ ਕਰਨਾ ਹੈ ਵਿਸ਼ਮੀ ਮਾਇਆ ਤੋਂ ਇਹ ਭਿੰਨ ਗਿਆ ਵਰਨਾ ਤੁਸੀਂ ਮਾਸ ਦਾ ਤਿਆਗ ਨਹੀਂ ਕਰ ਸਕਦੇ ਕਦੇ ਵੀ ਜੇ ਮਾਸ ਦਾ ਤਿਆਗ ਕਰਨਾ ਇਹਨੇ ਜੁਗਾਂ ਦਾ ਮਾਸ ਨਾਲ ਜੁੜਿਆ ਹੋਇਆ ਤੂੰ ਇੱਕ ਕਦੇ ਨਹੀਂ ਛੱਡਦਾ ਆ ਜਦੇ ਚਾਹੁੰਦਾ ਆਪਲਾ ਛੱਡਣ ਨਹੀਂ ਚਾਹੁੰਦਾ ਐਸਾ ਚਮੜਿਆ ਸ਼ਰੀਰ ਨੂੰ ਛੱਡਣਾ ਚਾਹੁੰਦਾ ਹੀ ਨਹੀਂ ਇੰਨਾ ਵਾਸਨਾ ਇਹਨੂੰ ਪ੍ਰੇਮ ਹੈ ਇੰਨਾ ਵਾਸਨਾ ਮੋਹ ਹੈ ਇੰਨੀ ਇਹਨੂੰ ਆਸ ਦੀ ਇੱਛਾ ਹੈ ਉਹ ਮਾਸ ਕਿਵੇਂ ਛੱਡ ਦਵੇ ਤੇ ਗੁਰਬਾਣੀ ਛਡਾਉਂਦੀ ਆ ਵਾਸਤਾ ਤਾਂ ਖਾਣਾ ਨਹੀਂ ਛਡਾਉਂਦੀ ਜਿਹਦੇ ਕਰਕੇ ਖਾਂਦਾ ਉਹਨੂੰ ਹੀ ਛਡਾਉਂਦੀ ਆ ਐ ਨਹੀਂ ਮਾਸ ਛੱਡਦਾ ਸਬਜੀ ਖਾ ਲੂ ਉਹ ਵੀ ਮਾਸ ਹੈ ਜੋ ਖਾਉ ਮਾਸ ਹੈ ਸੰਸਾਰ ਦੇ ਵਿੱਚ ਇਹ ਸ੍ਰਿਸ਼ਟੀ ਸਾਰੀ ਉਹ ਮਾਸ ਹੈ ਮਾਇਆ ਮਾਸ ਹੈ ਸਾਰੀ ਉਹ ਮਾਸ ਕਿੱਥੋਂ ਪੈਦਾ ਹੋਇਆ ਪਾਣੀ ਤੋਂ ਮਾਸ ਪੈਦਾ ਹੋਇਆ ਉੱਥੇ ਸੰਨਿਆਸੀ ਨੂੰ ਕਿਹਾ ਤੂੰ ਪਾਣੀ ਛੱਡ ਦੇ ਜੇ ਮਾਸ ਛੱਡਣਾ ਮੱਛੀ ਪਾਣੀ ਜੋ ਪੈਦਾ ਹੁੰਦੀ ਹੈ ਪਾਣੀ 'ਚ ਮਰ ਜਾਂਦੀ ਹੈ ਤੋਇਓ ਅੰਨ ਕਮਾਦ ਕਵਾ ਤੋਇਓ ਅੰਨ ਕਮਾਦ ਕਵਾ ਤਰ ਪਰਮਣ ਸਭ ਕੁਝ ਪਾਣੀ ਤੋਂ ਪੈਦਾ ਹੋਇਆ ਨਾ ਜਦ ਤੇ ਤਰ ਬਣ ਸਾਜਿਆ ਫਿਰ ਜਲ ਛੱਡਦੇ ਮਾਸੇ ਜੋ ਪੈਦਾ ਹੋਇਆ ਔਰ ਕਿੱਥੋਂ ਪੈਦਾ ਹੋਇਆ ਪਹਿਲਾ ਪਾਣੀ ਜੀਵ ਫਿਰ ਪਾਣੀ ਜੀਵ ਅਗਿਆਨਤਾ ਕਿੰਨੀ ਹੈ ਇਹਨਾਂ ਦੇ ਵਿੱਚ ਗਿਆਨ ਦੀ ਕਿੰਨੀ ਕਮੀ ਹੈ ਤੋਂ ਪਤਾ ਲੱਗ ਜਾਂਦਾ ਹੁਣ ਤਾਂ ਸਾਇੰਸ ਵਾਲੇ ਵੀ ਆ ਡਾਕਟਰ ਵੀ ਜਾਣਦੇ ਵੀ ਇਹ ਤਾਂ ਪਾਗਲ ਨੇ ਨਾਲੇ ਇਹਨਾਂ ਦੀ ਸੁਣਦਾ ਕੌਣ ਹੈ 98% ਲੋਕ ਮਾਸ ਖਾਂਦੇ ਨੇ ਮੇਰਾ ਖਿਆਲ 99.9 ਸ਼ਰਾਬ ਪੀਂਦੇ ਨੇ ਇਹਨਾਂ ਦੀ ਕੋਈ ਸੁਣਦਾ ਪਾਗਲ ਨੇ ਬੋਲੀ ਜਾਣ ਬੋਲੀ ਜਾਣ ਹਾਂਜੀ